ਕੁਫਰਗੜ ਬਨਾਮ ਪ੍ਰੋਫੈਸਰ ਸਾਹਿਬ ਸਿੰਘ ਮੌਜੂਦਾ ਸਾਰੇ ਸਿੱਖ ਮਿਸ਼ਨਰੀ ਕਾਲਜ ਇੰਦਰ ਸਿੰਘ ਕੱਗਾ ਤੇ ਸੁਖਿੰਦਰ ਸਿੰਘ ਸਭਰਾ ਆਦ ਸਭ ਨੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੂੰ ਆਪਣਾ ਮਾਰਗਦਰਸ਼ਕ ਐਲਾਨ ਰੱਖਿਆ ਹੈ ਅਤੇ ਇਹਨਾਂ ਦੀਆਂ ਲਿਖਤਾਂ ਨੂੰ ਰੱਬੀ ਇਲਹਾਮ ਦਾ ਦਰਜਾ ਦਿੰਦੇ ਹਨ ਨਿਰਸੰਦੇਹ ਸਾਹਿਬ ਸਿੰਘ ਜੀ ਦਾ ਨਾਮ ਪਿਛਲੀ ਸਦੀ ਦੀ ਸਿੱਖ ਵਿਦਵਾਨਾਂ ਦੀ ਪਹਿਲੀ ਕਤਾਰ ਵਿੱਚ ਆਉਂਦਾ ਹੈ ਸਰਵਿਸ ਕਰਦੇ ਹੋਏ ਉਹਨਾਂ ਨੇ ਜੋ ਲਿਖਤੀ ਸੇਵਾ ਗੁਰਬਾਣੀ ਟੀਕਾਕਾਰੀ ਅਤੇ ਹੋਰ ਪੁਸਤਕਾਂ ਨਾਲ ਕੀਤੀ ਉਹ ਵਡਮੁੱਲੀ ਹੈ ਵਿਦਵਤਾ ਪੱਖੋਂ ਉਹਨਾਂ ਨੇ ਸੰਕੋਚਵੇਂ ਸ਼ਬਦਾਂ ਵਿੱਚ ਗੁਰਬਾਣੀ ਦੀ ਜੋ ਵਿਆਖਿਆ ਕੀਤੀ ਉਹ ਉੱਤਮ ਦਰਜੇ ਦੀ ਸ਼ਲਾਘਾਯੋਗ ਹੈ ਪਰ ਇਹ ਇੱਕ ਠੋਸ ਸਚਾਈ ਹੈ ਕਿ ਪ੍ਰੋਫੈਸਰ ਸਾਹਿਬ ਸਿੰਘ ਦੀ ਲਿਖਤ ਵਲਵਲਾ ਰਹਿਤ ਤਰਕ ਭਰਪੂਰ ਬੁੱਧੀ ਮੰਡਲ ਤੱਕ ਸੀਮਤ ਹੈ ਬੁੱਧੀ ਮੰਡਲ ਤੋਂ ਉੱਪਰ ਪ੍ਰਵਾਜ਼ ਕਰਨ ਵਾਲਿਆਂ ਦਾ ਨਿਰਣਾ ਹੈ ਕਿ ਸਾਹਿਬ ਸਿੰਘ ਜੀ ਨੇ ਟੀਕਾ ਕੀਤਾ ਹੈ ਪਰ ਗੁਰਸ਼ਬਦ ਦੀ ਕਮਾਈ ਉਨੀ ਨਹੀਂ ਕੀਤੀ ਜਿਹੜੀ ਜਗਿਆਸੂ ਨੂੰ ਪਰਮਾਤਮਾ ਦੇ ਦੇਸ਼ ਵੱਲ ਪਹੁੰਚਾਉਣ ਲਈ ਸਹਾਈ ਹੋਵੇ ਇਸ ਪੱਖੋਂ ਪਿਛਲੀ ਸਦੀ ਦੇ ਵਿਦਵਾਨਾਂ ਵਿੱਚੋਂ ਸਰਵ ਸ੍ਰੇਸ਼ਟ ਨਾਮ ਭਾਈ ਵੀਰ ਸਿੰਘ ਜੀ ਦਾ ਹੈ ਇਸ ਲਈ Sikh missionary college Kucha Field Ganj ਨੇ ਜੋ ਕਿਤਾਬਚਾ ਛਾਪਿਆ ਹੈ ਸਿਮਰਨ ਕਿਵੇਂ ਕਰੀਏ ਵਿੱਚ ਮਜਬੂਰਨ ਉਹਨਾਂ ਨੂੰ ਭਾਈ ਵੀਰ ਸਿੰਘ ਜੀ ਦੀ ਲਿਖਤ ਦਾ ਸਹਾਰਾ ਲੈਣਾ ਪਿਆ ਜਦ ਕਿ ਬਾਕੀ ਹਰ ਜਗ੍ਹਾ ਪ੍ਰਧਾਨਤਾ ਸਾਹਿਬ ਸਿੰਘ ਜੀ ਦੀ ਹੈ ਦਾਸ ਗਿਆਨੀ ਹਰਬੰਸ ਸਿੰਘ ਜੀ ਕਰਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੁਲਨਾਤਮਕ ਦਰਸ਼ਨ ਨਿਰਣੈ ਸਟੀਕ ਨੂੰ ਅਕਸਰ ਮਿਲਦਾ ਰਹਿੰਦਾ ਹੈ ਗਿਆਨੀ ਜੀ ਦੇ ਬਚਨ ਹੁੰਦੇ ਹਨ ਕਿ ਭਾਵੇਂ ਦਾਸ ਨੇ ਗੁਰਬਾਣੀ ਵਿਆਕਰਣ ਪੱਖੋਂ ਭਾਈ ਵੀਰ ਸਿੰਘ ਜੀ ਦੇ ਕੀਤੇ ਬਹੁਤ ਸਾਰੇ ਅਰਥਾਂ ਨੂੰ ਗਲਤ ਸਿੱਧ ਕੀਤਾ ਹੈ ਪਰ ਸਿੱਖੀ ਸਿਦਕ ਪਿਆਰ ਭਰੋਸਾ ਤੇ ਹੋਰ ਰੱਬੀ ਗੁਣ ਜੋ ਭਾਈ ਸਾਹਿਬ ਨੇ ਆਪਣੀਆਂ ਲਿਖਤਾਂ ਵਿੱਚ ਭਰੇ ਹਨ ਉਸ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਇੱਥੇ ਇਹ ਵੀ ਦੱਸਣਾ ਕੋਈ ਅਯੋਗ ਨਹੀਂ ਕਿ ਗਿਆਨੀ ਜੀ ਨੇ ਵਿਆਕਰਣ ਦੇ ਆਧਾਰ ਤੇ ਹੀ ਪ੍ਰੋਫੈਸਰ ਸਾਹਿਬ ਸਿੰਘ ਦੇ ਕੀਤੇ ਤਕਰੀਬਨ 150 ਅਰਥ ਗਲਤ ਸਾਬਤ ਕਰ ਦਿੱਤੇ ਹਨ ਹੁਣ ਅਸੀਂ ਪਾਠਕਾਂ ਨੂੰ ਇਸ ਵਿਸ਼ੇ ਬਾਰੇ ਵੱਖ-ਵੱਖ ਮਿਸ਼ਨਰੀ ਕਾਲਜਾਂ ਦੀ ਸੋਚ ਦੇ ਦਰਸ਼ਨ ਕਰਵਾਵਾਂਗੇ ਪ੍ਰੋਫੈਸਰ ਸਾਹਿਬ ਸਿੰਘ ਪ੍ਰੋਫੈਸਰ ਸਾਹਿਬ ਸਿੰਘ ਜੀ ਵੱਲੋਂ ਲਿਖੇ ਜੀਵਨ ਬ੍ਰਿਤਾਂਤ ਗੁਰੂ ਗੋਬਿੰਦ ਸਿੰਘ ਸਾਹਿਬ ਪ੍ਰਕਾਸ਼ਕ ਕੂਚਾ ਫੀਲਡ ਗੰਜ ਅਤੇ ਪ੍ਰੋਫੈਸਰ ਸਾਹਿਬ ਸਿੰਘ ਦੇ ਲਿਖੇ ਜਾਪ ਸਾਹਿਬ ਸਵਈਏ ਚੌਪਈ ਸਟੀਕ ਪ੍ਰਕਾਸ਼ਕ ਸਿੰਘ ਬ੍ਰਦਰਸ ਅੰਮ੍ਰਿਤਸਰ ਤੋਂ ਸਪਸ਼ਟ ਹੁੰਦਾ ਹੈ ਕਿ ਪ੍ਰੋਫੈਸਰ ਸਾਹਿਬ ਦਸਮ ਗ੍ਰੰਥ ਨੂੰ ਗੁਰੂ ਕਿਰਤ ਸਵਕਾਰ ਦੇ ਹਨ ਜਾਬ ਸਾਹਿਬ ਸਟੀਕ ਵਿੱਚ ਉਹਨਾਂ ਨੇ ਜਾਬ ਸਾਹਿਬ ਅਕਾਲ ਉਸਤਤ ਬਚਿੱਤਰ ਨਾਟਕ ਅਤੇ ਜ਼ਫਰਨਾਮਾ ਦਾ ਜ਼ਿਕਰ ਸਪਸ਼ਟ ਤੌਰ ਤੇ ਕੀਤਾ ਹੈ ਪਰ ਹੁਣ ਸਾਰੇ ਮਿਸ਼ਨਰੀ ਕਾਲ ਬਚਿੱਤਰ ਨਾਟਕ ਨੂੰ ਕਿਸੇ ਸ਼ਰਾਰਤੀ ਸ਼ਿਵ ਭਗਤ ਦੀ ਰਚਨਾ ਕਹਿ ਰਹੇ ਹਨ ਇੰਦਰ ਸਿੰਘ ਘੱਗਾ ਦਲਬੀਰ ਸਿੰਘ ਗੁਰਬਖਸ਼ ਸਿੰਘ ਕਾਲਾ ਫਗਾਨਾ ਮਿਸ਼ਨਰੀ ਕਾਲਜ ਵੱਦੀ ਕਲਾਂ ਅਤੇ ਮਿਸ਼ਨਰੀ ਕਾਲਜ ਚੌਂਤਾ ਆਦ ਪੂਰੇ ਦਸ਼ਮ ਗ੍ਰੰਥ ਨੂੰ ਦਸ਼ਮੇਸ਼ਕ੍ਰਿਤ ਮੰਨਣ ਤੋਂ ਮੁਨੱਕਰ ਹਨ Sikh missionary college Kucha Field Ganj Ludhiana ਜਾਪ ਸਾਹਿਬ ਸ਼ਬਦ ਹਜ਼ਾਰੇ 33 ਸਵਈਏ ਬਾਜ ਬੇਨਤੀ ਚੌਪਈ ਨੂੰ ਗੁਰੂ ਮੰਨਦੇ ਹਨ ਜੋ ਇਹਨਾਂ ਵੱਲੋਂ ਪ੍ਰਕਾਸ਼ਿਤ ਗੁਟਕਿਆਂ ਵਿੱਚ ਵੀ ਹੈ ਪਰ ਕੁਝ ਕੁ ਮਿਸ਼ਨਰੀ ਕਾਲਜ ਦਿੱਲੀ ਵਾਲੇ ਬਾਜ ਬੇਨਤੀ ਚੌਪਈ ਨੂੰ ਸਾਖਤ ਕ੍ਰਿਤ ਮੰਨਦੇ ਹਨ ਇੰਦਰ ਸਿੰਘ ਘੱਗਾ ਦਾ ਲੇਖ ਸਪੋਕਸਮੈਨ ਮਿਤੀ 10 ਮਾਰਚ 2010 ਦੇ ਪੰਨਾ ਨੰਬਰ 7 ਤੇ ਲਿਖਿਆ ਹੋਇਆ ਸੀ ਕਿ ਜਾਪ ਸਾਹਿਬ ਸ਼ਿਵ ਪ੍ਰਾਣ ਵਿੱਚੋਂ ਲਿਆ ਗਿਆ ਹੈ ਤੇ ਅਜਿਹਾ ਹੀ ਦਲਵੀਰ ਸਿੰਘ ਐਮਐਸਸੀ ਦਿੱਲੀ ਨੇ ਆਪਣੀ ਕਿਤਾਬ ਰੀਅਲ ਫੈਕਟਸ ਅਬਾਊਟ ਦਸਮ ਗ੍ਰੰਥ ਵਿੱਚ ਲਿਖਿਆ ਹੈ ਜਦਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਜਾਪ ਸਾਹਿਬ ਸਟੀਕ ਪ੍ਰਕਾਸ਼ਕ ਸਿੰਘ ਬ੍ਰਦਰਸ ਸਤਵੀਂ ਸ਼ਾਬ ਦੇ ਪੰਨਾ 9 ਤੇ ਲਿਖਦੇ ਹਨ ਗੁਰੂ ਗੋਬਿੰਦ ਸਿੰਘ ਜੀ ਦੀ ਰਿਆਸਤ ਨਾਹਨ ਵਿੱਚ ਸਨ 1600 84 ਈਸਵੀ ਵਿੱਚ ਗਏ ਤੇ ਉੱਥੇ 3 ਸਾਲ ਰਹੇ ਉਹਨੇ ਹੀ ਦਿਨੀ 1684 ਤੋਂ 87 ਉਸ ਰਿਆਸਤ ਵਿੱਚ ਜਮਨਾ ਨਦੀ ਦੇ ਕੰਢੇ ਦੀ ਇਕਾਂਤ ਵਿੱਚ ਜਾਪ ਸਾਹਿਬ ਸਵਈਏ ਅਤੇ ਅਕਾਲ ਉਸਤਤ ਆਦਿਕ ਬਾਣੀਆਂ ਉਚਾਰੀਆਂ ਗਈਆਂ ਜਾਪ ਸਾਹਿਬ ਅਤੇ ਸਵਈਏ ਰੋਜ਼ਾਨਾ ਪਾਠ ਵਿੱਚ ਸ਼ਾਮਲ ਹੋਣ ਕਰਕੇ ਬਹੁਤ ਸਿੱਖਾਂ ਨੂੰ ਇਹ ਜ਼ੁਬਾਨੀ ਯਾਦ ਹੋ ਗਈਆਂ ਅਤੇ ਅੰਮ੍ਰਿਤ ਤਿਆਰ ਹੋਣ ਦੇ ਸਮੇਂ ਸਧਾਰਨ ਤੌਰ ਤੇ ਹੀ ਬਥੇਰੇ ਐਸੇ ਸਿੱਖ ਮਿਲ ਸਕੇ ਜਿਨ੍ਹਾਂ ਨੂੰ ਇਹ ਜ਼ੁਬਾਨੀ ਕੰਠ ਸਨ ਇਹ ਸ਼ਬਦ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਹਨ ਹੁਣ ਪਾਠਕ ਆਪ ਹੀ ਨਿਰਣਾ ਕਰਨ ਪ੍ਰੋਫੈਸਰ ਸਾਹਿਬ ਸਿੰਘ ਜੀ ਝੂਠ ਬੋਲਦੇ ਹਨ ਜਾਂ ਉਹਨਾਂ ਦੇ ਝੰਡਾ ਬਰਦਾਰ ਸਭਰਾ ਤੇ ਘੱਗਾ ਕੁਫਰ ਤੋਲ ਰਹੇ ਹਨ ਸੋ ਸਿੱਧ ਹੋ ਗਿਆ ਕਿ ਸਭਰਾ ਜਾਂ ਗੁਰਬਖਸ਼ ਸਿੰਘ ਕਾਲਾ ਫਗਾਨਾ ਆਦ ਦਾ ਆਪਣੀਆਂ ਲਿਖਤਾਂ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਜੀ ਨੂੰ ਵਡਿਆਉਣਾ ਨਿਹਰਾ ਛਲ ਅਤੇ ਫਰੇਬ ਹੈ ਅਤੇ ਪਾਠਕਾਂ ਨਾਲ ਧੋਖਾ ਹੈ ਸਭਰਾ ਦੀ ਲਿਖੀ ਸੁਖਮਨੀ ਦਰਸ਼ਨ ਦਾ ਮਿਲਾਨ ਜਦ ਅਸੀਂ ਪ੍ਰੋਫੈਸਰ ਸਾਹਿਬ ਸਿੰਘ ਦੇ ਸੁਖਮਨੀ ਸਟੀਕ ਪ੍ਰਕਾਸ਼ਕ ਸਿੰਘ ਬ੍ਰਦਰਸ ਨਾਲ ਕਰਦੇ ਹਾਂ ਤਾਂ ਅਨੇਕਾਂ ਤਰੁੱਟੀਆਂ ਨਜ਼ਰ ਆਉਂਦੀਆਂ ਹਨ ਪਹਿਲੀ ਅਸ਼ਟਪਦੀ ਦੀ ਪਹਿਲੀ ਪੌੜੀ ਵਿੱਚ ਹੀ ਦੇਖੋ ਨੰਬਰ 1 ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਵਿਚਾਰ ਪਰਮਾਤਮਾ ਦਾ ਹੁਕਮ ਗੁਰੂ ਦਾ ਬਚਨ ਸੁਖ ਦੇਣ ਵਾਲਾ ਹੈ ਸਭਰਾ ਪ੍ਰਭੂ ਦਾ ਅਮਰ ਕਰਨ ਵਾਲਾ ਤੇ ਸੁਖਦਾਈ ਨਾਮ ਸਭ ਸੁੱਖਾਂ ਦੀ ਮਣੀ ਹੈ ਪ੍ਰੋਫੈਸਰ ਸਾਹਿਬ ਸਿੰਘ ਇਸੇ ਤਰ੍ਹਾਂ ਸਭਰਾ ਦੇ ਸਿਮਰਨ ਦੇ ਅਰਥ ਪਰਮਾਤਮਾ ਦਾ ਹੁਕਮ ਨਿਰੰਕਾਰ ਦੀ ਬਾਣੀ ਰੱਬੀ ਬਾਣੀ ਕਿਹੜੀ ਵਿਆਕਰਨ ਦੇ ਆਧਾਰ ਤੇ ਕੀਤੇ ਹਨ ਜਦ ਕਿ ਸਾਰੇ ਕੋਸ਼ਕਾਰਾਂ ਅਤੇ ਸਾਹਿਬ ਸਿੰਘ ਜੀ ਨੇ ਵਿਆਕਰਨ ਅਨੁਸਾਰ ਅਤੇ ਕੋਸ਼ ਅਨੁਸਾਰ ਪਰਮੇਸ਼ਰ ਦੀ ਯਾਦ ਕੀਤੇ ਹਨ ਨੰਬਰ 2 ਪ੍ਰਭ ਕੈ ਸਿਮਰਨ ਗਰਭ ਨ ਬਸੈ ਪ੍ਰਭ ਕੈ ਸਿਮਰਨ ਦੂਖ ਜਮ ਨਸੈ ਅਰਥ ਪ੍ਰਭੂ ਦਾ ਸਿਮਰਨ ਕਰਨ ਨਾਲ ਜੀਵ ਜਨਮ ਵਿੱਚ ਨਹੀਂ ਆਉਂਦਾ ਜੀਵ ਦਾ ਦੁੱਖ ਤੇ ਜਮ ਦਾ ਡਰ ਦੂਰ ਹੋ ਜਾਂਦਾ ਹੈ ਸਾਹਿਬ ਸਿੰਘ ਅਨੁਸਾਰ ਹੁਣ ਸਭਰਾ ਦੇ ਅਰਥ ਨਿਰੰਕਾਰ ਦੀ ਬਾਣੀ ਨੂੰ ਮੰਨਣ ਵਾਲੇ ਕਦੇ ਗਰਭ ਜੂਨ ਵਿੱਚ ਨਹੀਂ ਪੈਂਦੇ ਨਿਰੰਕਾਰ ਦੀ ਬਾਣੀ ਨੂੰ ਮੰਨਣ ਵਾਲਿਆਂ ਦਾ ਜਨਮ ਮਰਨ ਕੱਟਿਆ ਜਾਂਦਾ ਹੈ ਨੋਟ ਇੱਥੇ ਸਭਰਾ ਨੇ ਦੁੱਖ ਜਮ ਦੇ ਅਰਥ ਜਨਮ ਮਰਨ ਕਿਸ ਵਿਆਕਰਣ ਅਨੁਸਾਰ ਕੀਤੇ ਹਨ ਕਿਉਂਕਿ ਸਭਰਾ ਦਾ ਵਿਗਿਆਨ ਜਮਾ ਨੂੰ ਨਹੀਂ ਮੰਨਦਾ ਇਸ ਲਈ ਗੁਰਬਾਣੀ ਦੇ ਅਰਥ ਹੀ ਬਦਲ ਦਿੱਤੇ ਸਭਰਾ ਤੇ ਇਸ ਦੇ ਸਮਰਥਕ ਕਿਹੜੇ ਮੂੰਹ ਨਾਲ ਕਹਿੰਦੇ ਹਨ ਕਿ ਅਸੀਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੂੰ ਆਧਾਰ ਬਣਾਇਆ ਹੈ ਸੱਚ ਦੀ ਦੁਨੀਆ ਵਿੱਚ ਇਹ ਕੁਫਰਗੜ ਹੈ ਕੁਫਰਗੜ ਬਨਾਮ ਭਾਈ ਰਣਧੀਰ ਸਿੰਘ ਜੀ ਸੁਖਵਿੰਦਰ ਸਿੰਘ ਸਭਰਾ ਦਾ ਜਦ ਮੇਰੇ ਨਾਲ ਚਿੱਠੀਆਂ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਸਭਰਾ ਨੇ ਹੇਠ ਲਿਖੇ ਦੋਸ਼ ਭਾਈ ਸਾਹਿਬ ਤੇ ਲਗਾਏ ਨੰਬਰ 1 ਭਾਈ ਸਾਹਿਬ ਸਰਬਲੋ ਦੇ ਭਾਂਡਿਆਂ ਵਿੱਚ ਬਣਿਆ ਪ੍ਰਸ਼ਾਦਾ ਛਕਦੇ ਸੀ ਨੰਬਰ 2 ਬੀਬੀਆਂ ਲਈ ਕੇਸਕੀ ਦੀ ਨਵੀਂ ਰੀਤ ਤੋਰ ਦਿੱਤੀ ਨੰਬਰ 3 ਗਿਆਨ ਨਾ ਹੋਣ ਕਾਰਨ ਇੱਕ ਪਾਗਲ ਮਾਈ ਦੇ ਪੈਰੀ ਪੈਂਦੇ ਰਹੇ ਨੰਬਰ 4 ਰਾਗਮਾਲਾ ਦਾ ਪਵਾੜਾ ਪੰਥ ਵਿੱਚ ਪਾ ਗਏ ਨੰਬਰ 5 ਬ੍ਰਾਹਮਣਾ ਵਾਲੀ ਸੁੱਚ ਭਿੱਟ ਇਹਨਾਂ ਅਪਣਾ ਲਈ ਨੰਬਰ 6 ਭਾਈ ਸਾਹਿਬ ਗੈਬੀ ਬਾਣੀ ਗੈਬੀ ਆਸਰੇ ਦੀ ਗੱਲ ਕਰਦੇ ਸੀ ਅਸੀਂ ਆਪਣੀ ਕਿਤਾਬ ਕਾਮਰੇਡ ਸਿੱਖਾਂ ਦੇ ਕੌਤਕ ਵਿੱਚ ਉੱਪਰ ਲਿਖੀਆਂ ਗੱਲਾਂ ਦੇ ਉੱਤਰ ਦੇ ਦਿੱਤੇ ਹਨ ਕਿ ਸਰਬਲੋ ਦੇ ਭਾਂਡੇ ਵਰਤਣੇ ਸਿੱਖ ਬੀਬੀਆਂ ਦੀ ਦਸਤਾਰ ਪੁਰਾਤਨ ਪੰਥ ਰਹਿਤ ਮਰਿਆਦਾ ਅਨੁਸਾਰ ਠੀਕ ਹੈ ਇਸੇ ਕਿਤਾਬ ਵਿੱਚ ਸਿੱਧ ਕਰ ਦਿੱਤਾ ਕਿ ਮਾਈ ਗੁਲਾਬ ਕੌਰ ਪਾਗਲ ਨਹੀਂ ਸੀ ਉਸ ਨੂੰ ਪਾਗਲ ਕਹਿਣ ਵਾਲਾ ਖੁਦ ਪਾਗਲ ਹੈ ਅਤੇ ਪੈ ਗੱਲ ਦੀ ਬਿਰਤੀ ਰੱਖਦਾ ਹੈ ਰਾਗਮਾਲਾ ਬਾਰੇ ਵੀ ਦੱਸ ਦਿੱਤਾ ਸੀ ਕਿ ਜਿਨ੍ਹਾਂ ਨੂੰ ਇਹ ਪੰਥ ਦੇ ਮਹਾਨ ਵਿਦਵਾਨ ਲਿਖਦਾ ਹੈ ਭਾਈ ਕਾਨ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਰਾਗਮਾਲਾ ਕਵੀ ਆਲਮ ਦੀ ਰਚਨਾ ਹੈ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਵੀ ਵਿਦਵਾਨਾਂ ਵਾਲੀ ਭਾਸ਼ਾ ਨੂੰ ਇਸ ਵਿੱਚ ਇਸ ਨੂੰ ਨਕਾਰਿਆ ਹੈ ਗਿਆਨੀ ਗੁਰਦਿੱਤ ਸਿੰਘ ਜਿਸ ਦੀਆਂ ਇਹ ਸਿਫਤਾਂ ਕਰਦੇ ਨਹੀਂ ਥੱਕਦੇ ਆਪਣੀ ਕਿਤਾਬ ਮੁਦਾਵਣੀ ਵਿੱਚ ਇਹੀ ਸਿੱਟਾ ਕੱਢਿਆ ਹੈ ਸਭਰਾਤ ਇਸ ਦੇ ਸਮਰਥਕਾਂ ਨੇ ਇਨ੍ਹਾਂ ਵਿਦਵਾਨਾਂ ਨੂੰ ਪੰਥ ਦੇ ਕਟਹਿਰੇ ਵਿੱਚ ਖੜਾ ਕਿਉਂ ਨਹੀਂ ਕੀਤਾ ਇਹਨਾਂ ਨੂੰ ਭਾਈ ਰਣਧੀਰ ਸਿੰਘ ਹੀ ਕਿਉਂ ਰੜਕਦੇ ਹਨ ਜਦ ਕਿ ਲਿਖਤੀ ਰੂਪ ਵਿੱਚ ਭਾਈ ਸਾਹਿਬ ਨੇ ਕਿਤੇ ਵੀ ਨਹੀਂ ਲਿਖਿਆ ਕਿ ਰਾਗਮਾਲਾ ਬਾਣੀ ਨਹੀਂ ਹੈ ਜੇ ਇਹਨਾਂ ਕੋਲ ਕੋਈ ਸਬੂਤ ਹੈ ਪੇਸ਼ ਕਰਨ ਅਸੀਂ ਮੰਨ ਜਾਵਾਂਗੇ ਇੱਥੇ ਇਹ ਵੀ ਦੱਸ ਦੇਣਾ ਕਥਾਏ ਨਹੀਂ ਹੋਵੇਗਾ ਕਿ ਭਾਈ ਜੋਧ ਸਿੰਘ ਜੀ ਦੇ ਭਾਈ ਜੋਧ ਸਿੰਘ ਜੀ ਨੇ ਕਰਤਾਰਪੁਰੀ ਕਰਤਾਰਪੁਰੀ ਬੀੜ ਦੇ ਦਰਸ਼ਨ ਨਾਮੀ ਪੁਸਤਕ ਵਿੱਚ ਭਾਈ ਕਾਨ ਸਿੰਘ ਜੀ ਦੀ ਗੱਲ ਦਾ ਖੰਡਨ ਕਰ ਦਿੱਤਾ ਹੈ ਇਸੇ ਆਧਾਰ ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਵੀ ਗਲਤ ਸਿੱਧ ਹੋ ਗਏ ਗਿਆਨੀ ਦੇਸ ਸਿੰਘ ਨੇ ਕੋਰਾ ਝੂਠ ਬੋਲਿਆ ਹੈ ਕਿ ਪਟਨੇ ਸਾਹਿਬ ਦੀਆਂ ਹੱਥ ਲਿਖਤ ਬੀੜਾਂ ਵਿੱਚ ਰਾਗਮਾਲਾ ਨਹੀਂ ਹੈ ਪ੍ਰੋਫੈਸਰ ਮਨਜੀਤ ਸਿੰਘ ਸਾਬਕਾ ਐਕਟਿੰਗ ਜਥੇਦਾਰ ਅਕਾਲ ਤਖਤ ਰਾਹੀਂ ਪਟਨਾ ਸਾਹਿਬ ਦੀਆਂ ਸਾਰੀਆਂ ਬੀੜਾਂ ਡਿਜੀਟਲ ਕੈਮਰੇ ਰਾਹੀਂ ਪਟਿਆਲੇ ਆ ਗਈਆਂ ਹਨ ਜੋ ਕਿ ਡਾਕਟਰ ਗੁਰਚਰਨ ਸਿੰਘ ਜੀ ਰਿਟਾਇਰਡ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਘਰ ਸੈਂਚਰੀ ਇਨਕਲੇਵ ਪਟਿਆਲਾ ਕੋਲ ਮੌਜੂਦ ਹਨ ਇਹਨਾਂ ਸਾਰੀਆਂ ਵਿੱਚ ਰਾਗਮਾਲਾ ਹੈ ਹੁਣ ਤੱਕ ਦੀ ਸਭ ਤੋਂ ਪੁਰਾਤਨ ਹੱਥ ਲਿਖਤ ਬੀੜ ਪਟਿਆਲਾ ਦੇ ਹਵਾਈ ਅੱਡੇ ਕੋਲ ਕਾਨ ਗੜੀਆਂ ਸਰਦਾਰਾਂ ਕੋਲ ਹੈ ਇਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਦੀ ਹੈ ਤੇ ਗੁਰੂ ਸਾਹਿਬ ਦੇ ਇਸ ਪਰ ਦਸਤਖਤ ਹਨ ਅਤੇ ਇਸ ਵਿੱਚ ਰਾਗਮਾਲਾ ਵੀ ਹੈ ਪ੍ਰਸਿੱਧ ਵਿਦਵਾਨ ਸਰਦਾਰ ਜੀਬੀ ਸਿੰਘ ਨੇ ਆਪਣੀ ਕਿਤਾਬ ਪੁਰਾਤਨ ਬੀੜਾਂ ਵਿੱਚ ਇਸ ਦਾ ਜ਼ਿਕਰ ਕੀਤਾ ਹੈ ਸੁਖਵਿੰਦਰ ਸਿੰਘ ਸਭਰਾ ਆਪਣੀ 6ਵੀਂ ਕਿਤਾਬ ਪੰਨਾ 72 ਵਿੱਚ ਲਿਖਦਾ ਹੈ ਕਿ ਭਾਈ ਰਣਧੀਰ ਸਿੰਘ ਕਰਕੇ ਹੀ ਦਰਬਾਰ ਸਾਹਿਬ ਵਿੱਚ ਰਾਗਮਾਲਾ ਪੜੀ ਜਾਂਦੀ ਹੈ ਪਰ ਅਕਾਲ ਤਖਤ ਸਾਹਿਬ ਤੇ ਨਹੀਂ ਪੜੀ ਜਾਂਦੀ ਅਕਲੋਂ ਖਾਲੀ ਬੰਦੇ ਦੀ ਹੋਛੀ ਅਤੇ ਹਾਸੋਹੀਣੀ ਗੱਲ ਹੈ ਕਿ ਦਰਬਾਰ ਸਾਹਿਬ ਦੇ ਪ੍ਰਬੰਧਕ ਭਾਈ ਸਾਹਿਬ ਤੋਂ ਡਰ ਗਏ ਇਸ ਲਈ ਉੱਥੇ ਪੜੀ ਜਾਂਦੀ ਹੈ ਅਤੇ ਅਕਾਲ ਤਖਤ ਤੇ ਨਹੀਂ ਪੜੀ ਜਾਂਦੀ ਗੈਬੀ ਗੱਲਾਂ ਬਾਰੇ ਅਸੀਂ ਕਹਾਂਗੇ ਕਿ ਸਭਰਾ ਤੇ ਇਸ ਦਾ ਟੋਲਾ ਵਿਗਿਆਨ ਦਾ ਉਪਾਸ਼ਕ ਹੈ ਪਰਮੇਸ਼ਰ ਦਾ ਨਹੀਂ ਕਿਸੇ ਵਿਗਿਆਨੀ ਨੂੰ ਗੈਬੀ ਆਵਾਜ਼ ਨਹੀਂ ਆਈ ਪਰ ਭਗਤਾਂ ਬਾਰੇ ਗੁਰਬਾਣੀ ਦੱਸ ਰਹੀ ਹੈ ਭਗਤ ਸੰਗ ਪ੍ਰਭ ਗੋਸ਼ਟ ਕਰਤ ਗੁਰੂ ਸਾਹਿਬ ਨੂੰ ਗੈਬੀ ਇਲਹਾਮ ਹੁੰਦੇ ਰਹੇ ਜਿਵੇਂ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਭਗਤ ਨਾਮਦੇਵ ਸੈਣ ਅਤੇ ਹੋਰ ਭਗਤਾਂ ਦੀ ਪੁਸ਼ਟੀ ਬਾਣੀ ਕਰਦੀ ਹੈ ਇਹ ਨਹੀਂ ਹੋ ਸਕਦਾ ਕਿ 20ਵੀਂ ਸਦੀ ਵਿੱਚ ਪਰਮੇਸ਼ਰ ਨੇ ਗੋਸ਼ਟ ਕਰਨੀ ਛੱਡ ਦਿੱਤੀ ਹੋਵੇ ਸੋ ਪਰਮੇਸ਼ਰ ਆਪਣੇ ਪਿਆਰਿਆਂ ਨਾਲ ਆਦ ਕਾਲ ਤੋਂ ਗੋਸ਼ਟ ਕਰਦਾ ਰਿਹਾ ਹੈ ਕਰਦਾ ਹੈ ਅਤੇ ਕਰਦਾ ਰਹੇਗਾ ਅਤੇ ਨਾਸਤਕ ਟੋਲਾ ਸੜਦਾ ਰਹੇਗਾ ਹੁਣ ਸੁੱਚ ਪਿੱਟ ਦੀ ਗੱਲ ਕਰੀਏ ਭਾਈ ਸਾਹਿਬ ਪਹਿਲਾਂ ਕੋਈ ਸੁੱਚ ਪਿੱਟ ਨਹੀਂ ਕਰਦੇ ਸਨ ਜਦ ਉਹਨਾਂ ਦੇਖਿਆ ਕਿ ਡਾਕਟਰ ਹਰ ਇੱਕ ਮਰੀਜ਼ ਨੂੰ ਦੇਖਣ ਪਿੱਛੋਂ ਹੱਥ ਧੋਂਦਾ ਹੈ ਹਰ ਵਾਰੀ ਥਰਮਾਮੀਟਰ ਮਰੀਜ਼ ਦੇ ਮੂੰਹ 'ਚ ਪਾ ਕੇ ਧੋਂਦਾ ਹੈ ਆਪਰੇਸ਼ਨ ਕਰਨ ਵਾਲੇ ਮੂੰਹ ਤੇ ਪੱਟੀ ਬੰਨ ਲੈਂਦਾ ਹੈ ਕੱਪੜੇ ਉੱਪਰ ਸਪੈਸ਼ਲ ਕੋਟ ਪਾ ਲੈਂਦਾ ਹੈ ਜੁੱਤੀਆਂ ਉੱਪਰ ਆਪਰੇਸ਼ਨ ਥੀਏਟਰ ਤੋਂ ਪਹਿਲਾਂ ਉਤਾਰਨੀਆਂ ਪੈਂਦੀਆਂ ਹਨ ਹੁਣ ਡੇਂਗੂ ਬੁਖਾਰ ਤੇ ਹੋਰ ਬਿਮਾਰੀਆਂ ਲਈ ਡਾਕਟਰ ਖੁਦ ਕਹਿੰਦੇ ਹਨ ਕਿ ਬਚਣ ਲਈ ਕਿਸੇ ਨਾਲ ਹੱਥ ਨਾਲ ਕਿਸੇ ਨਾਲ ਨਾ ਲੱਗੋ ਹੱਥ ਮਿਲਾ ਕੇ ਹਰ ਵਾਰ ਹੱਥ ਧੋਵੋ ਸੋ ਸਭ ਤੋਂ ਵੱਡਾ ਬ੍ਰਾਹਮਣ ਤਾਂ ਡਾਕਟਰ ਸਿੱਧ ਹੋਇਆ ਡਾਕਟਰ ਕਹਿੰਦਾ ਹੈ ਬਿਮਾਰੀ ਤੋਂ ਬਚਣ ਲਈ ਪਾਣੀ ਉਬਾਲ ਕੇ ਪੀਓ ਬੋਤਲ ਦਾ ਸਟੈਰਲਾਈਜ਼ਡ ਪਾਣੀ ਪੀਓ ਸਭਰਾ ਡਾਕਟਰ ਨੂੰ ਗੁਰਬਾਣੀ ਦਾ ਉਪਦੇਸ਼ ਕਿਉਂ ਨਹੀਂ ਸਮਝਾਉਂਦਾ ਇਹ ਭਾਈ ਸਾਹਿਬ ਤੇ ਦੋਸ਼ ਕਿਉਂ ਲਾਉਂਦਾ ਹੈ ਸਭਰਾ ਆਖਦਾ ਹੈ ਕਿ ਕੀਟਾਣੂਆਂ ਤੋਂ ਬਚਣ ਲਈ ਡਾਕਟਰ ਇਹ ਕਰਦਾ ਹੈ ਅਸੀਂ ਕਹਿੰਦੇ ਹਾਂ ਕਿ ਨਾਸਤਿਕਾਂ ਨਿਗੁਰਿਆਂ ਅਤੇ ਆਪ ਹੁਦਰਿਆਂ ਵਿੱਚ ਸਪੈਸ਼ਲ ਕੀਟਾਣੂ ਹੁੰਦੇ ਹਨ ਉਹਨਾਂ ਤੋਂ ਬਚਣ ਲਈ ਵੀ ਸੁੱਚ ਪਿੱਟ ਕਰਨੀ ਪੈਂਦੀ ਹੈ ਅਸੀਂ ਦੇਖਿਆ ਹੈ ਕਿ ਇਹਨਾਂ ਦੀ ਸੰਗਤ ਕਰਨ ਵਾਲੇ ਸਭਰਾ ਵਾਂਗ ਪਰਮੇਸ਼ਰ ਨੂੰ ਛੱਡ ਕੇ ਵਿਗਿਆਨ ਦੇ ਪੁਜਾਰੀ ਹੋ ਗਏ ਅਤੇ ਪਰਮੇਸ਼ਰ ਦੇ ਪਿਆਰਿਆਂ ਨੂੰ ਗਾਲਾਂ ਕੱਢਣ ਲੱਗ ਪਏ ਹਨ ਇਸ ਨੇ ਇੱਕ ਹੋਰ ਦੂਸ਼ਣ ਭਾਈ ਸਾਹਿਬ ਤੇ ਲਾਇਆ ਕਿ ਭਾਈ ਸਾਹਿਬ ਕਹਿੰਦੇ ਹਨ ਕਿ ਬਾਣੀ ਰਚਣ ਵਾਲੇ ਭਗਤ ਸੱਚਖੰਡ ਵਿੱਚ ਨਹੀਂ ਪਹੁੰਚੇ ਸਨ ਕਰਮਖੰਡ ਤੋਂ ਹੀ ਉਤਰ ਕੇ ਆਏ ਉੱਤਰ ਸਭਰਾ ਅਤੇ ਇਸ ਦੇ ਸਾਥੀ ਕਿਉਂ ਭਾਈ ਸਾਹਿਬ ਦੀਆਂ ਗੱਲਾਂ ਵਿੱਚ ਆਉਂਦੇ ਹਨ ਇਹਨਾਂ ਦੀ ਕਿਤਾਬ ਅਨੁਸਾਰ ਵਿਗਿਆਨੀ ਵਿਗਿਆਨੀ ਕੋਲੋਂ ਹੁਣ ਕੋਈ ਗੱਲ ਛੁਪੀ ਨਹੀਂ ਰਹੀ ਵਿਗਿਆਨੀਆਂ ਨੇ ਧਰਤ ਪਾਤਾਲ ਆਕਾਸ਼ ਸਾਰਾ ਗਾਹ ਮਾਰਿਆ ਤੇ ਹੋਰ ਬੜੇ ਸਾਧਨ ਜਟਾ ਮਾਰੇ ਲੱਖਾਂ ਮੀਲ ਦੂਰ ਮੋਬਾਈਲ ਨਾਲ ਗੱਲ ਕਰ ਸਕਦਾ ਹੈ ਪਲਾੜਾਂ ਵਿੱਚ ਕਰੋੜਾਂ ਮੀਲ ਦੂਰ ਤਾਰੇ ਦੇਖ ਸਕਦਾ ਹੈ ਇਸ ਲਈ ਅਸੀਂ ਸਭਰਾ ਨੂੰ ਬੇਨਤੀ ਕਰਾਂਗੇ ਕਿ ਐਵੇਂ ਫਜ਼ੂਲ ਗੱਲਾਂ ਨਾਲ ਆਪਣਾ ਬੀਪੀ ਹਾਈ ਨਾ ਕਰੇ ਵਿਗਿਆਨੀ ਤੋਂ ਕਬੀਰ ਜੀ ਰਵਿਦਾਸ ਜੀ ਅਤੇ ਹੋਰ ਭਗਤਾਂ ਦਾ ਮੋਬਾਈਲ ਨੰਬਰ ਪੁੱਛ ਲਵੇ ਤੇ ਆਪਾਂ ਸਿੱਧੀ ਗੱਲ ਆਪ ਹੀ ਸਿੱਧੀ ਗੱਲ ਕਰਕੇ ਦੇਖ ਲੈਂਦੇ ਹਾਂ ਨਾਸਾ ਏਜੰਸੀ ਨਾਲ ਕੰਟਰੈਕਟ ਕਰਕੇ ਸਭ ਤੋਂ ਵੱਡੀ ਦੂਰਬੀਨ ਨਾਲ ਆਪਾਂ ਦੇਖ ਲਵਾਂਗੇ ਕਿ ਹੁਣ ਭਗਤ ਜੀ ਕਿਹੜੇ ਖੰਡ ਵਿੱਚ ਹਨ ਅਸੀਂ ਸਾਰਾ ਖਰਚਾ ਦੇਣ ਲਈ ਤਿਆਰ ਹਾਂ ਨਾਸਾ ਏਜੰਸੀ ਦੀ ਸਪੇਸ ਸ਼ਟਲ ਕਿਰਾਏ ਤੇ ਲੈ ਲਵੋ ਆਪਾਂ ਆਪ ਜਾ ਕੇ ਦੇਖ ਲੈਂਦੇ ਹਾਂ ਕਿ ਇਹ ਖੰਡ ਕਿੱਥੇ-ਕਿੱਥੇ ਹਨ ਅਤੇ ਕਿਹੜਾ ਭਗਤ ਕਿੱਥੇ-ਕਿੱਥੇ ਹੈ ਜਦ ਸਾਡੇ ਕੋਲ ਸਾਧਨ ਹਨ ਫਿਰ ਕਲਪਨਾ ਦੀ ਕੀ ਲੋੜ ਹੈ ਅਸਲੀਅਤ ਇਹ ਹੈ ਕਿ ਨਾ ਵਿਗਿਆਨੀ ਇਹਨਾਂ ਖੰਡਾਂ ਨੂੰ ਮੰਨਦਾ ਹੈ ਨਾ ਹੀ ਸਭਰਾ ਤੇ ਇਸ ਦੇ ਟੋਲੇ ਦੇ ਬਾਕੀ ਮੰਨਦੇ ਹਨ ਇਹ ਕੇਵਲ ਭਾਈ ਸਾਹਿਬ ਨੂੰ ਭੰਡਣ ਦਾ ਇੱਕ ਹਥਿਆਰ ਇਹਨਾਂ ਨੇ ਲੱਭਾ ਹੈ ਅੱਗੇ ਸੰਤਾਂ ਦੇ ਕੌਤਕ ਪੰਨਾ 103 ਤੇ ਲਿਖਦਾ ਹੈ ਕਿ ਇਸ ਨੇ ਭਗਤ ਸਿੰਘ ਦੀ ਭਰ ਜਵਾਨੀ ਵਿੱਚ ਕੀਤੀ ਦੇਸ਼ ਭਗਤੀ ਵਾਸਤੇ ਕੁਰਬਾਨੀ ਨੂੰ ਵੀ ਨਿੰਦਿਆ ਹੈ ਕਿਉਂਕਿ ਇਹ ਮਹਾਤਮਾ ਗਾਂਧੀ ਦਾ ਭਗਤ ਹੈ ਤੇ ਦੇਵੀ ਭਗਤ ਹੈ ਦੇਹ ਪੂਜ ਵੀ ਹੈ ਸੁਖਵਿੰਦਰ ਸਿੰਘ ਸਬਰਾਹਾ ਦਾ ਭਾਈ ਰਣਧੀਰ ਸਿੰਘ ਦੇ ਬਰ ਖਿਲਾਫ ਚਿੱਕੜ ਉਛਾਲਣ ਦਾ ਅਸਲ ਕਾਰਨ ਹੀ ਇਹੀ ਹੈ ਕਿਉਂਕਿ ਭਾਈ ਰਣਧੀਰ ਸਿੰਘ ਜੀ ਨੇ ਜੇਲ੍ਹ ਚਿੱਠੀਆਂ ਨਾਮੀ ਪੁਸਤਕ ਵਿੱਚ ਭਗਤ ਸਿੰਘ ਨਾਲ ਮੁਲਾਕਾਤ ਦੇ ਲੇਖ ਵਿੱਚ ਭਗਤ ਸਿੰਘ ਦੀ ਦੇਸ਼ ਭਗਤੀ ਦੀ ਸਹੀ ਤਸਵੀਰ ਦੁਨੀਆ ਨੂੰ ਪੇਸ਼ ਕੀਤੀ ਹੈ ਭਾਈ ਸਾਹਿਬ ਨੇ ਸਾਬਤ ਕੀਤਾ ਕਿ ਭਗਤ ਸਿੰਘ ਨੇ ਮੌਤ ਤੋਂ ਡਰਦੇ ਹੋਏ ਜਾਨ ਬਚਾਉਣ ਲਈ ਅਤੇ ਪ੍ਰੈਸ ਦੀ ਹਿੰਦੂ ਲਾਬੀ ਰਾਹੀਂ ਆਪਣੀ ਪ੍ਰਭਤਾ ਹਾਸਲ ਕਰਨ ਲਈ ਕੇਸ ਕਤਲ ਕਰਾ ਦਿੱਤੇ ਸਨ ਇਸ ਲਿਖਤ ਰਾਹੀਂ ਇਹ ਵੀ ਸਿੱਧ ਹੁੰਦਾ ਹੈ ਕਿ ਭਾਈ ਸਾਹਿਬ ਦੀ ਚੁੰਬਕੀ ਸ਼ਖਸੀਅਤ ਰਾਹੀਂ ਭਗਤ ਸਿੰਘ ਨੇ ਇਸ ਮੁਲਾਕਾਤ ਤੋਂ ਪਿੱਛੋਂ ਕੇਸ ਕਟਾਉਣੇ ਬੰਦ ਕਰ ਦਿੱਤੇ ਸਨ ਜੋ ਕਿ ਹੁਣ ਭਗਤ ਸਿੰਘ ਦੀ ਜੇਲ੍ਹ ਅੰਦਰ ਮੰਜੇ ਤੇ ਬੈਠੇ ਕੇਸਾਂ ਦੇ ਜੂੜੇ ਜੂੜੇ ਵਾਲੀ ਫੋਟੋ ਤੋਂ ਸਾਫ਼ ਨਜ਼ਰ ਆ ਰਿਹਾ ਹੈ ਦਾਸ ਨੇ ਸਾਰੀ ਵਾਰਤਾ ਦਾ 10000 ਟ੍ਰੈਕ ਛਪਾ ਕੇ ਸੰਗਤਾਂ ਵਿੱਚ ਵੰਡ ਦਿੱਤਾ ਸੀ ਅਤੇ ਆਪਣੀ ਕਿਤਾਬ ਕਾਮਰੇਡੀ ਸਿੱਖਾਂ ਦੇ ਕੌਤਕ ਦੇ ਪੰਨਾ 69 ਤੋਂ 72 ਤੱਕ ਭਗਤ ਸਿੰਘ ਦੀ ਸੋਚ ਦੇ ਸਰਲੇਖ ਨਾਲ ਇਸ ਦਾ ਖੁਲਾਸਾ ਕਰ ਦਿੱਤਾ ਸੀ ਸੁਖਵਿੰਦਰ ਸਿੰਘ ਸਭਰਾ ਦੀ ਕਾਮਰੇਡੀ ਲਾਬੀ ਇਹ ਕਿਵੇਂ ਬਰਦਾਸ਼ਤ ਕਰ ਸਕਦੀ ਹੈ ਕਿ ਭਗਤ ਸਿੰਘ ਜੋ ਇਹਨਾਂ ਦੇ ਦਿਲਾਂ ਦੀ ਧੜਕਣ ਹੈ ਅਤੇ ਕਾਮਰੇਡ ਹੈ ਉਸ ਦੇ ਬਰਖਲਾਫ ਕੋਈ ਲਿਖੇ ਭਗਤ ਸਿੰਘ ਦੀ ਸੋਚ ਦਾ ਢੰਡੋਰਾ ਪਿੱਟਣ ਵਾਲੇ ਗੁਰਸ਼ਰਨ ਸਿੰਘ ਉਰਫ ਭਾਜੀ ਉਰਫ ਭਾਈ ਮੰਨਾ ਸਿੰਘ ਨੇ ਵੀ ਸੁਖਵਿੰਦਰ ਸਿੰਘ ਸਭਰਾ ਵਾਂਗ ਦਾੜੀ ਕੇ ਸ਼ਬਦ ਰੱਖੇ ਹੋਏ ਹਨ ਇੱਕ ਕੀਰਤਨੀ ਜਥਾ ਵੀ ਰੱਖਿਆ ਹੋਇਆ ਹੈ ਤੇ ਜਿਸ ਵਿੱਚ ਕਿਰਪਾਨ ਧਾਰੀ ਧਾਰਨ ਕੀਤੀ ਅੰਮ੍ਰਿਤਧਾਰੀ ਸਿੰਘ ਲੱਗਦਾ ਹੈ ਅਤੇ ਕੇਸਕੀ ਵਾਲੀ ਬੀਬੀ ਰੱਖੀ ਹੋਈ ਹੈ ਜਿਸ ਨੂੰ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਸੁੱਚੇ ਸਿੱਖ ਨਜ਼ਰ ਆਵਣ ਪਰ ਉਹ ਕੀ ਹੈ ਜਗ ਜ਼ਾਹਰ ਹੈ ਭਗਤ ਸਿੰਘ ਬਾਰੇ ਭਾਈ ਰਣਧੀਰ ਸਿੰਘ ਜੀ ਦੀ ਲਿਖਤ ਦਾ ਤਾਂ ਸਭਰਾ ਦੇ ਸੀਨੇ ਵਿੱਚ ਤੀਰ ਵਾਂਗ ਲੱਗੀ ਪਰ ਕਾਮਰੇਡੀ ਸਟਾਲਾਂ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਲਿਖੀ ਕਿਤਾਬ ਅਤੇ ਕਰਤਾਰ ਸਿੰਘ ਸਰਾਭਾ ਦੀ ਘੋਣ ਮੋਨ ਤਸਵੀਰ ਸਭਰਾ ਅਤੇ ਘੱਗਾ ਨੂੰ ਕਿਉਂ ਨਹੀਂ ਚੁਬੀ ਜਦ ਕਿ 13 ਦਸੰਬਰ 2007 ਨੂੰ ਭਾਸ਼ਾ ਵਿਭਾਗ ਪਟਿਆਲਾ ਵੱਲੋਂ ਲਗਾਏ ਪੁਸਤਕ ਮੇਲੇ ਤੇ ਕਾਮਰੇਡੀ ਸਟਾਲ ਤੇ ਪਈ ਉਹ ਕਿਤਾਬ ਮੈਂ ਖੁਦ ਇੰਦਰ ਸਿੰਘ ਘੱਗਾ ਨੂੰ ਦਿਖਾਈ ਸੀ ਪਰ ਅੱਜ ਤੱਕ ਘੱਗਾ ਦੀ ਕਲਮ ਇਸ ਬਾਰੇ ਚੁੱਪ ਹੈ ਲੁਧਿਆਣੇ ਜਗਰਾਉਂ ਪੁਲ ਤੇ ਜਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦਾ ਬੁੱਤ ਲਗਾਇਆ ਗਿਆ ਉੱਥੇ ਇੱਕ ਮਹੀਨਾ ਧਰਨਾ ਇਸ ਲਈ ਦਿੱਤਾ ਗਿਆ ਕਿ ਭਗਤ ਸਿੰਘ ਦਾ ਬੁੱਤ ਪਗੜੀ ਵਾਲਾ ਕਿਉਂ ਹੈ ਟੋਪੀ ਵਾਲਾ ਹੋਣਾ ਚਾਹੀਦਾ ਹੈ ਇਸੇ ਤਰ੍ਹਾਂ ਕਾਮਰੇਡੀ ਟੋਲੇ ਦੀ ਮਿਹਰਬਾਨੀ ਨਾਲ ਸੁਨਾਮ ਵਿੱਚ ਉਦਮ ਸਿੰਘ ਸ਼ਹੀਦ ਦੇ ਦੋ ਬੁੱਤ ਲੱਗੇ ਹੋਏ ਹਨ ਇੱਕ ਪਗੜੀ ਵਾਲਾ ਤੇ ਦੂਸਰਾ ਘੋਣ ਮੋਹਨ ਕਾਮਰੇਡ ਕਦੇ ਵੀ ਪਗੜੀ ਵਾਲੇ ਬੁੱਤ ਕੋਲ ਕੋਈ ਸਮਾਗਮ ਨਹੀਂ ਕਰਨਗੇ ਤਾਂ ਜੋ ਮਤੇ ਇਹ ਲੋਕ ਸਮਝਣ ਕਿ ਉਦਮ ਸਿੰਘ ਸਿੱਖ ਆਸਤਕ ਸੀ ਭਗਤ ਸਿੰਘ ਦੀ ਸ਼ਤਾਬਦੀ ਦੀ ਯਾਦ ਵਿੱਚ ਬਣਿਆ ਸਿੱਕਾ ਸਰਕਾਰ ਅੱਜ ਤੱਕ ਜਾਰੀ ਨਹੀਂ ਕਰ ਸਕੀ ਕਿਉਂਕਿ ਸਿੱਕੇ ਤੇ ਭਗਤ ਸਿੰਘ ਦੀ ਪਗੜੀ ਵਾਲੀ ਫੋਟੋ ਹੈ ਪਰ ਕਾਮਰੇਡ ਚਾਹੁੰਦੇ ਹਨ ਕਿ ਟੋਪੀ ਵਾਲਾ ਸਿੱਕਾ ਚਾਹੀਦਾ ਹੈ ਕਾਮਰੇਡ ਸਭਰਾ ਨੂੰ ਭਗਤ ਸਿੰਘ ਦੀ ਦੇਸ਼ ਲਈ ਕੁਰਬਾਨੀ ਤਾਂ ਯਾਦ ਹੈ ਪਰ ਭਾਈ ਰਣਧੀਰ ਸਿੰਘ ਦੀ ਉਮਰ ਕੈਦ ਕਿਉਂ ਕਦੇ ਯਾਦ ਨਹੀਂ ਆਈ ਦੇਸ਼ ਭਗਤ ਹਾਲ ਜਲੰਧਰ ਵਿੱਚ ਤਾਂ ਭਾਈ ਸਾਹਿਬ ਦੀ ਕੁਰਬਾਨੀ ਯਾਦ ਕਰਦਿਆਂ ਇੱਕ ਵੱਡ ਆਕਾਰੀ ਫੋਟੋ ਲੱਗੀ ਹੋਈ ਹੈ ਪਰ ਕਾਮਰੇਡ ਸਭਰਾ ਆਖਦਾ ਹੈ ਕਿ ਭਾਈ ਸਾਹਿਬ ਪਖੰਡੀ ਸਿੱਖ ਸੀ ਬ੍ਰਾਹਮਣਵਾਦੀ ਅਤੇ ਨਾਟਕੀ ਭਗਤੀ ਕਰਨ ਵਾਲੇ ਵਿਲੜ ਹੱਡ ਹਰਾਮ ਸਾਧ ਸੀ ਹਜ਼ਾਰੀ ਬਾਗ ਤੇ ਮਲਤਾਨ ਦੀਆਂ ਜੇਲ੍ਹਾਂ ਵਿੱਚ ਭਾਈ ਸਾਹਿਬ ਨੇ ਭਾਈ ਸਾਹਿਬ ਤੇ ਕੀਤਾ ਪੁਲਸੀਆ ਜ਼ਬਰ ਇਸ ਨੂੰ ਕਿਉਂ ਨਹੀਂ ਚੇਤੇ ਆਇਆ ਹਜ਼ਾਰੀ ਬਾਗ ਦੀ ਜਿਸ ਕਾਲ ਕੋਠੜੀ ਵਿੱਚ ਭਾਈ ਸਾਹਿਬ ਨੇ ਸਾਲਾਂ ਬੱਧੀ ਇਕਾਂਤਵਾਸ ਦੀ ਸਜ਼ਾ ਨਾਮ ਸਿਮਰਨ ਦੀ ਸ਼ਕਤੀ ਨਾਲ ਅਡੋਲ ਰਹਿ ਕੇ ਕੱਟੀ ਜੇ ਕਿਤੇ ਇੰਦਰ ਸਿੰਘ ਘੱਗਾ ਜਾਂ ਸੁਖਵਿੰਦਰ ਸਿੰਘ ਸਭਰਾ ਨੂੰ 6 ਮਹੀਨੇ ਰਹਿਣਾ ਪੈ ਜਾਵੇ ਜਾਂ ਤਾਂ ਇਹਨਾਂ ਦੀ লাশ ਬਾਹਰ ਆਵੇਗੀ ਜਾਂ ਫਿਰ ਬਾਹਰ ਕੱਢ ਕੇ ਆਗਰੇ ਦੇ ਪਾਗਲਖਾਨੇ ਜਮ੍ਹਾਂ ਕਰਵਾਉਣਾ ਪਵੇਗਾ ਇਹ ਸਾਡਾ ਯਕੀਨ ਹੈ ਵਾਸੂ ਭਾਰਦਵਾਜ ਦੇ ਅਖੰਡ ਪਾਠ ਸੁਣ ਕੇ ਹੱਡੀਆਂ ਦੇ ਕੈਂਸਰ ਠੀਕ ਹੋਣ ਬਾਰੇ ਸਭਰਾ ਲਿਖਦਾ ਹੈ ਇਸ ਨਾਲ ਨਾਸਤਿਕਤਾ ਵਧੇਗੀ ਪਰ ਕੀ ਹੁਣ ਇਹ ਨਾਸਤਿਕਤਾ ਨਾਸਤਿਕਾਂ ਦਾ ਪੱਖ ਨਹੀਂ ਪੂਰ ਰਿਹਾ ਦੇਸ਼ ਦੀ ਆਜ਼ਾਦੀ ਸੰਗਰਾਮ ਵਿੱਚ ਫਾਂਸੀ ਲੱਗਣ ਵਾਲੇ 122 ਬੰਦਿਆਂ ਵਿੱਚੋਂ 85 ਸਿੱਖ ਸੀ ਅਤੇ ਇਨ੍ਹਾਂ 85ਾਂ ਵਿੱਚੋਂ ਕੇਵਲ ਭਗਤ ਸਿੰਘ ਕਾਮਰੇਡ ਸੀ ਕਾਮਰੇਡ ਟੋਲਾ ਕੇਵਲ ਭਗਤ ਸਿੰਘ ਨੂੰ ਹੀ ਸ਼ਹੀਦ ਸਮਝਦਾ ਹੈ ਬਾਕੀਆਂ ਨੂੰ ਕਿਉਂ ਨਹੀਂ ਇਸ ਦਾ ਜਵਾਬ ਸਭਰਾ ਹੀ ਦੇ ਸਕਦਾ ਹੈ